ਅਸੀਂ ਜਾਉਣਾ ਸਿੱਖਿਆ ਜੁਰਤਾ ਨਾ ਤਾਂ ਹੀ ਚੌੜਾ ਸੀਨਾ ਰੱਖਦੇ ਆ ਸਾਡੇ ਪੈਰ ਪੈਰ ਤੇ ਨਾਗ ਬੈਠੇ ਤਾਂ ਡੱਬ ਚ ਬੀਨਾ ਰੱਖਦੇ ਆ ਹੋ ਸਾਨੂੰ ਪੜਨਾ ਆਉਂਦਾ ਚਿਹਰਿਆਂ ਨੂੰ ਅਸੀਂ ਲਈਏ ਲੁੱਟ ਲਟੇਰਿਆਂ ਨੂੰ ਤੁਸੀਂ ਸਾਨੂੰ ਲੁੱਟਣ ਨੂੰ ਫਿਰਦੇ ਹੋ ਫਿਰਦੇ ਹੋ ਉਹ ਸਾਡੀ ਮੋਛ ਦਾ ਵਾਲ ਨਹੀਂ ਪੱਟ ਹੋਣਾ ਤੁਸੀਂ ਜੜਾ ਪੱਟਣ ਨੂੰ ਫਿਰਦੇ ਹੋ ਸਾਡੀ ਮੋਛ ਦਾ ਵਾਲ ਨਹੀਂ ਪੱਟ ਹੋਣਾ ਨਹੀਂ ਉੱਠਣੀ ਫੱਕਰਾਂ ਨਾ ਨਾਲੇ ਯਾਰੀ ਜੂਏ ਬਾਜਣਾ ਅਸੀਂ ਨਕਸਲਵਾਦੀ ਸੋਚਾਂ ਦੇ ਸਾਡੀ ਨਿਭਦੀ ਕਿੱਥੇ ਤਾਂ ਜਾਣਾ ਸਾਡੇ ਬੈਰੀਆਂ ਦੇ ਨਾਲ ਰਲ ਰਲ ਕੇ ਸਾਡੀ ਛਤਰ ਛਾਇਆ ਵਿੱਚ ਪਲ ਪਲ ਕੇ ਸਾਡਾ ਗਲਾ ਕੁੱਟਣ ਨੂੰ ਫਿਰਦੇ ਹੋ ਫਿਰਦੇ ਹੋ ਉਹ ਸਾਡੀ ਮੋਛੜਾ ਵਾਲ ਨਹੀਂ ਪੱਟ ਹੋਣਾ ਤੁਸੀਂ ਜੜਾ ਪੱਟਣ ਨੂੰ ਫਿਰਦੇ ਹੋ ਸਾਡੀ ਮੋਛੜਾ ਵਾਲ ਨਹੀਂ ਪੱਟ ਹੋਣਾ ਤੁਸੀਂ ਜੜਾ ਹੱਥ ਮੇਰੇ ਵਿੱਚ ਫੜਿਆ ਏ ਇਹਦਾ ਨਾਮ ਮੈਂ ਕਿਲ ਵਿੱਚ ਰੱਖ ਦਿੱਤਾ ਯਮਰਾਜ ਨਾਲ ਇੱਕ ਗੱਲ ਦੀ ਤਾਂ ਹੀ ਮਰਨ ਮਰਾਉਣ ਤੇ ਲੱਗ ਦਿੱਤਾ ਜਿਹਦੇ ਹਵਾ ਇਸ਼ਾਰੇ ਨਾਲ ਚਲੇ ਜਿਹਦੇ ਕਹਿਣੇ ਉੱਤੇ ਕਾਲ ਚਲੇ ਤੁਸੀਂ ਹੁਣ ਡੁੱਕਣ ਨੂੰ ਫਿਰਦੇ ਹੋ ਫਿਰਦੇ ਹੋ ਉਹ ਸਾਡੀ ਮੋਛ ਦਾ ਵਾਲ ਨਹੀਂ ਪੱਟ ਹੋਣਾ ਤੁਸੀਂ ਜੜਾ ਪੱਟਣ ਨੂੰ ਫਿਰਦੇ ਹੋ ਸਾਡੀ ਮੋਛ ਦਾ ਵਾਲ ਨਹੀਂ ਪੱਟ ਹੋਣਾ ਤੁਸੀਂ ਜੜਾ ਪੱਟਣ ਨੂੰ ਸਾਡੇ ਖੂਨ ਚ ਪਾਏ ਜਾਂਦੇ ਨਾ ਆ ਵਾਇਰਸ ਵੂਰਸ ਦਰ ਵਾਲੇ ਸੰਧੂ ਤੇ ਸੰਗਾ ਚੋਟੀ ਦੇ ਦੋ ਚੋਬਰ ਵੱਡੇ ਘਰ ਵਾਲੇ ਅੱਖ ਰੱਖਦਾ ਸਾਬੀ ਆ ਗੀਤਾਂ ਦੀ ਬਣਾਉਂਦਾ ਮੇਰੀ ਆ ਤੁਸੀਂ ਜੀ ਨੂੰ ਰੋਕਣ ਨੂੰ ਫਿਰਦੇ ਹੋ ਫਿਰਦੇ ਹੋ ਉਹ ਤੁਸੀਂ ਲੱਤਾਂ ਖਿੱਚਣੀਆਂ ਸਿੱਖੀਆਂ ਨੇ ਉਹ 10 ਪੈਰ ਅੱਗੇ ਨੂੰ ਧਰੋਗੇ ਕੀ ਉਹ ਮੇਰੇ ਡੈਕ ਦੀ ਆਵਾਜ਼ ਤਾਂ ਘੱਟ ਹੋ ਜੂ ਮੇਰੀ ਹੈਕ ਦੀ ਆਵਾਜ਼ ਦਾ ਕਰੋਗੇ ਕੀ